ਤਉ ਪ੍ਰਸਾਦ ਦੀਰਘ ਤ੍ਰਿਭੰਗੀ ਛੰਦ ਦੁਰਜਨ ਦਲ ਦੰਡਣ ਸੁਰ ਬਿਹੰਡਣ ਦੁਸ਼ਟ ਕੰਦਣ ਆਦ ਆਦਿ ਚਛਰਾ ਰਾਸਰ ਮਾਰਨ ਪਤਿਤ ਉਦਾਰਨ ਨਰਕ ਨਿਵਾਰਨ ਗੂੜ ਗਤੇ ਅਛੈ ਅਖੰਡੇ ਤੇਜ ਪ੍ਰਚੰਡੇ ਖਾਂਡੋ ਦੰਡੇ ਅਲਖ ਮਤੇ ਜੈ ਜੈ ਹੋ ਸੀਮਾ ਖਾਸਰ ਮਰਦਣ ਰਾਮ ਕੋ ਪਰਦਣ ਛਤਰ ਛਿਤੇ ਆਸੁਰੀ ਬਿਹੰਡਣ ਦੁਸ਼ਟ ਕੰਦਣ ਪੁਸ਼ਟੋ ਦੰਡਣ ਰੂਪ ਰੂਪਤੇ ਚੰਡਾਸਰ ਚੰਡਣ ਮੁੰਡ ਬਿਹੰਡਣ ਧੂਮਰ ਬਿਧੂਸਣ ਮਾਖ ਮਤੇ ਦਾਨ ਪ੍ਰਹਾਰ ਨਰਕ ਨਿਵਾਰਨ ਅਦਮ ਉਧਾਰਨ ਉਰਧ ਦੇ ਜੈ ਜੈ ਹੋ ਸੀਮਾ ਖਾਸਰ ਮਰਦਨ ਰਾਮ ਕਪਰਦਨ ਆਦ ਬ੍ਰਿਤੇ ਡਾਬਰੂ ਡਵੰਕੈ ਬਬਰ ਬਵੰਕੈ ਪੁਜਾ ਫਰੰਕੈ ਤੇਜ ਬਰੰਗ ਲੰਕੁੜਿਆ ਫਾਧੈ ਆਜ ਦੁਬਾਧੈ ਸੈਨ ਬਿਮਰਦਨ ਕਾਲ ਅਸੁਰੰ ਅਸ਼ਟਾਇਤ ਚਮਕੈ ਭੂਖਣ ਦਮਕੈ ਆਤ ਸਿਧ ਚਮਕੈ ਫੁੰਕ ਫਨੰ ਜੈ ਜੈ ਹੋ ਸੀਮਾ ਖਾਸਰ ਮਰਦਨ ਰਾਮ ਕਪਰਦਨ ਦੈ ਜਿਨੰ ਚੰਡਾਸਰ ਚੰਡਣ ਮੁੰਡ ਬਿਮੁੰਡਣ ਖੰਡ ਖੰਡਣ ਖੂਨ ਕਿਤੇ ਦਾਵਣੀ ਦਮੰਕਣ ਤੁਜਾ ਫਰੰਕਣ ਫਣੀ ਫੁਕਾਰਨ ਜੋ ਜਿਤੇ ਸਰ ਧਾਰ ਬਿਵਰਖਣ ਦੁਸ਼ ਪ੍ਰਕਰਖਣ ਪੁਸ਼ਟ ਪ੍ਰਹਰਖਣ ਦੁਸ਼ਟ ਮਥੇ ਜੈ ਜੈ ਹੋਸੀ ਵਾ ਖਾਸੁਰ ਮਰਦਨ ਭੂਮਿ ਆਕਾਸ ਤਲ ਉਰਧ ਅਦੇ ਦਾਮਨੀ ਪ੍ਰਹਾਸਨ ਸੋ ਛਵ ਨਿਵਾਸਨ ਸ੍ਰਿਸ਼ਟ ਪ੍ਰਕਾਸ਼ਨ ਗੂੜ ਗਤੇ ਰਕਤਾਸਰ ਆਚਨ ਜੁਧ ਪ੍ਰਮਾਚਨ ਨਿਰਦੈ ਨਰਾਚਨ ਧਰਮ ਬ੍ਰਿਤੇ ਸਰੋਣ ਅੰਤੈ ਚੰਤੀ ਅਨਲ ਭਵੰਤੀ ਜੋਗ ਜੈ ਅੰਤੀ ਖੜਗ ਧਰੇ ਜੈ ਜੈ ਹੋਸੀ ਮਾਖਾਸੁਰ ਮਰਦਨ ਪਾਪ ਵਿਨਾਸ਼ਨ ਧਰਮ ਕਰੇ ਅਗ ਓਘ ਰਿਵਾਰਨ ਦੁਸ਼ਟ ਪ੍ਰਜਾਰਨ ਸ੍ਰਿਸ਼ਟੂ ਵਾਰਨ ਸੁਧ ਮਤੇ ਫਣੀਰ ਫੁੰਕਾਰਨ ਬਾਗ ਬਕਾਰਨ ਸ਼ਸਤਰ ਪ੍ਰਹਾਰਨ ਸਾਧ ਮਤੇ ਸਹਿ ਹਥੀ ਸਨਾਹਨ ਅਸ਼ਟ ਪ੍ਰਵਾਹਨ ਬੋਲ ਨਿਵਾਹਨ ਤੇਜ ਤੁਲੰ ਜੈ ਜੈ ਹੋ ਸੀਮਾ ਖਾਸਨ ਮਰਦਨ ਭੂਮਿ ਆਕਾਸ ਪਤਾਲ ਜਲੰ ਚਾਚਰ ਚਮਕਾਰਨ ਚਿਛਰ ਹਾਰਨ ਧੂਮ ਤੁਕਾਰਨ ਦਰਪ ਮਥੇ ਦਾੜਵੀ ਪਰਦੰਤੇ ਜੋਗ ਅੰਤੇ ਮਰਜ ਮਥੰਤੇ ਗੂੜ ਕਥੇ ਕਰਮ ਪਰਨਾਸਨ ਚੰਦ ਪ੍ਰਕਾਸ਼ਨ ਭਾਨ ਪ੍ਰਤੇਜਨ ਅਸ਼ਟ ਪੂਜੇ ਜੈ ਜੈ ਹੋ ਮਾ ਖਾਸਰ ਮਰਦਨ ਭ੍ਰਮ ਬਿਨਾਸਨ ਧਰਮ ਤੁਜੇ ਗੁੰਗਰੂ ਕਮੰਕਣ ਸ਼ਸਤਰ ਚਮੰਕਣ ਫਨਿਰ ਭੋਕਾਰਨ ਧਰਮ ਤੁਜੇ ਅਸ਼ਟਾਟ ਪ੍ਰਹਾਸਨ ਸ੍ਰਿਸ਼ਟ ਨਿਵਾਸਨ ਦੁਸ਼ਟ ਚੱਕਰ ਗਤੇ ਕੇਸਰੀ ਪਰਵਾਹੇ ਸੁਧ ਸਨਾਹੇ ਅਗਮ ਥਾਏ ਏਕ ਬ੍ਰਿਤੇ ਜੈ ਜੈ ਹੋ ਸੀਮਾ ਖਾਸਰ ਮਰਦਨ ਆਦ ਕੁਮਾਰ ਗਾਦ ਬ੍ਰਿਤੇ ਸੁਰ ਨਰ ਮਨ ਬੰਦਨ ਦੁਸ਼ਟ ਨਿਕੰਦਨ ਭ੍ਰਿਸ਼ਟ ਵਿਨਾਸ਼ਨ ਮ੍ਰਿਤ ਮਥੇ ਕਾਵਰੂ ਕੁਮਾਰੇ ਅਦਮੋ ਧਾਰੇ ਨਰਕ ਨਿਵਾਰੇ ਆਦ ਕਥੇ ਕਿੰਕਣੀ ਪਰ ਸੋਹਣ ਸੁਰ ਨਰ ਮੋਹਣ ਸਿੰਘਾਰੋਹਣ ਬਿਤਲ ਤਲੇ ਜੈ ਜੈ ਹੋਸੀ ਸਭ ਠੌਰ ਨਿਵਾਸ ਬਾਏ ਪਤਾਲ ਆਕਾਸ ਅਨਲੇ ਸੰਕਟੀ ਨਿਵਾਰਨ ਅਦਮੋ ਉਧਾਰਨ ਤੇਜ ਪ੍ਰਕਰਖਣ ਤੁੰਦ ਤਬੇ ਦੁਖ ਦੋਖ ਦਹੰਤੀ ਜਵਾਲ ਜਯੰਤੀ ਆਦਿ ਅਨਾਦ ਅਗਾਦ ਅਛੇ ਸੁਧਤਾ ਸਮਰਪਣ ਤਰਕ ਬਿਤਰਕਣ ਤਪਤ ਪ੍ਰਤਾਪਨ ਜਪਤ ਜਿਵੇ ਜੈ ਜੈ ਹੋਸੀ ਸ਼ਸਤਰ ਪ੍ਰਕਰਖਣ ਆਦਿ ਅਨੀਰ ਅਗਾਦ ਅਭੇ ਚੰਚਲਾ ਚਖੰਗੀ ਅਲਕ ਭੁਜੰਗੀ ਤੁੰਦ ਤੁਰੰਗਣ ਤਿਛ ਸਰੇ ਕਰ ਕਸਾ ਕੁਠਾਰੇ ਨਰਕ ਨਿਵਾਰੇ ਅਧਮ ਉਧਾਰੇ ਤੂਰ ਭੁਜੇ ਦਾਮਨੀ ਦਮੰਕੇ ਕੇ ਹਰਲੰਕੇ ਆਦ ਅਤੰਕੇ ਕਰੂਰ ਕਥੇ ਜੈ ਜੈ ਹੋਸੀ ਰਗਤਾਸੁਰ ਖੰਡਨ ਸੁੰਭ ਚਕਰਤ ਨਸੁੰਭ ਮਥੇ ਬਾਰਜ ਬਿਲੋਚਨ ਬ੍ਰਿਤਨ ਬਿਮੋਚਨ ਸੋਚ ਬਿਸੋਚਨ ਕੌਚ ਕਸੇ ਦਾਮਨੀ ਪ੍ਰਹਾਸੇ ਸੁਖ ਸਰਨਾਸੇ ਸੁਬ੍ਰਿਤ ਸੁਭਾਸੇ ਦੁਸ਼ਟ ਗਰਸੇ ਚੰਚਲਾ ਪ੍ਰਯੰਗੀ ਬੇਦ ਪ੍ਰਸੰਗੀ ਤੇਜ ਤੁਰੰਗੀ ਖੰਡ ਸੁਰੰਗ ਜੈ ਜੈ ਹੋ ਸੀਵਾ ਖਾਸਰ ਮਰਦਨ ਆਦ ਅਨਾਦ ਅਗਾਦ ਵਰੰਗ ਕੰਟਕਾ ਬਿਰਾਜੈ ਰੁਣ ਤੁਣ ਬਾਜੈ ਭ੍ਰਮ ਭੈ ਭਾਜੈ ਸੁਨ ਸੁਰੰਗ ਕੋਕਲ ਸੁਨ ਲਾਜੈ ਕਿਲ ਵਿਖ ਭਾਜੈ ਸੁਖ ਉਪਰਾਜੈ ਮਾਧੂ ਰੰਗ ਦੁਰਜਨ ਦਲ ਦੱਜੈ ਮਨ ਤਣ ਰਿਜੈ ਸਭੈ ਨ ਭਜੈ ਰੋ ਰਣੰ ਜੈ ਜੈ ਹੋਸੀ ਮਾਖਾਸੁਰ ਮਰਦਣ ਚੰਡ ਚਕਰਤਨ ਆਦ ਗੁਰੰ ਚਾਤਰੀ ਪਰਜੋਦਨ ਦੁਸ਼ਟ ਵਿਰੋਧਨ ਰੋਸ ਰੋਦਨ ਕਰੂਰ ਬ੍ਰਿਤੇ ਤੂਮ ਰਾਜ ਬਿਨੁਸਨ ਪ੍ਰਲੈ ਪ੍ਰਜੁਸਨ ਜਗ ਬਿਨੁਸਨ ਸੁਧ ਮਤੇ ਜਾਲ ਪਾ ਜਯੰਤੀ ਸਤਰਮਥੰਤੀ ਦੁਸ਼ ਦੁਸ਼ਟ ਪ੍ਰਦਾਹਨ ਗਾੜ ਮਤੇ ਜੈ ਜੈ ਹੋ ਸੀਮਾ ਖਾਸਰ ਮਰਦਨ ਆਦ ਜੁਗਾਦ ਅਗਾਦ ਗਤੇ ਖਤਰੀਆਣ ਖਤੰਗੀ ਅਭੈ ਅਪੰਗੀ ਆਦ ਅਨੰਗੀ ਅਗਾਦ ਗਤੇ ਬਿੜਲਾਛ ਬਿਹੰਡਨ ਚਛਰ ਦੰਡਨ ਤੇਜ ਪ੍ਰਚੰਡਨ ਆਦ ਬ੍ਰਿਤੇ ਸੁਰ ਨਰ ਪ੍ਰਦ ਪਾਰਨ ਪਤਿਤ ਉਧਾਰਨ ਦੁਸ਼ਟ ਵਾਰਨ ਦੋ ਖਰੇ ਜੈ ਜੈ ਹੋ ਸੀਮਾ ਖਾਸਰ ਮਰਦਨ ਬਿਸ ਬਿਨਸਨ ਸ੍ਰਿਸ਼ਟ ਕਰੇ ਦਾਮਨੀ ਪ੍ਰਕਾਸੇ ਉਨਤ ਨਾਸੇ ਜੋਤ ਪ੍ਰਕਾਸੇ ਅਤੁਲ ਬਲੇ ਦਾਨਵੀ ਪ੍ਰਕਰਖਣ ਸਰਵਰ ਵਰਖਣ ਦੁਸ਼ਟ ਪਰਧਰਖਣ ਬਿਤਾਲ ਤਲੇ ਅਸ਼ਟਾਹਿਦ ਬਾਹਣ ਬੋਲ ਨਿਵਾਣ ਸੰਤ ਪਨਾਹਨ ਗੂੜ ਗਤੇ ਜੈ ਜੈ ਹੋ ਸੀਮਾ ਖਾਸਰ ਮਰਦਣ ਆਦਿ ਅਨਾਦਿ ਅਗਾਧ ਬ੍ਰਿਤੇ ਦੁਖ ਦੋਖ ਪ੍ਰਭਛਣ ਸੇਵਕ ਰਛਣ ਸੰਤ ਪ੍ਰਤਛਣ ਸੁਧ ਸਰੇ ਸਾਰੰਗ ਸਨਾਹੇ ਦੁਸ਼ਟ ਪਰਦਾਹੇ ਆਰਿ ਤਲ ਗਾਹੇ ਦੋਖ ਹਰੇ ਗੰਜਨ ਗੁਮਾਨੇ ਅਤੁਲ ਪ੍ਰਵਾਨੇ ਸੰਤ ਜਮਾਨੇ ਆਦ ਅੰਤੇ ਜੈ ਜੈ ਹੋ ਸੀਮਾ ਖਾਸੁਰ ਮਰਦਨ ਸਾਧ ਪ੍ਰਦਛਨ ਦੁਸ਼ਟ ਹੰਤੇ ਕਾਰਨ ਕਰੀਲੀ ਗਰਭ ਗਹੀਲੀ ਜੋਤ ਜਤੀਲੀ ਤੁੰਦ ਮਤੇ ਅਸਲਾਹਿਦ ਚਮਕਣ ਸ਼ਸਤਰ ਚਮਕਣ ਦਾਮਨ ਦਮਕਣ ਆਦ ਬ੍ਰਿਤੇ ਡੁਗ ਡੁਕੀ ਤਮੰਕੈ ਬਾਗ ਬਵੰਕੈ ਭੁਜਾ ਫਰੰਕੈ ਸੁਧ ਗਤੇ ਜੈ ਜੈ ਹੋ ਸੀਵਾ ਖਾਸੁਰ ਮਰਦਨ ਆਦ ਜੁਗਾਦ ਅਨਾਦ ਮਤੇ ਤੇਜਰਾਸੁਰ ਮਾਰਨ ਨਰਕ ਨਿਵਾਰਨ ਪਤ ਤੇ ਉਧਾਰਨ ਏਕ ਪਟੇ ਪਾਪਾਂ ਬਿਹੰਡਨ ਦੁਸ਼ਟ ਪ੍ਰਚੰਡਨ ਖੰਡ ਅਖੰਡਨ ਕਾਲ ਕਟੇ ਚੰਦਰਾਨਨ ਚਾਰੈ ਨਰਕ ਨਿਵਾਰੈ ਪਤਿ ਉਧਾਰੈ ਮੁੰਡ ਮਥੇ ਜੈ ਜੈ ਹੋ ਸੀਮਾ ਖਾਸੁਰ ਮਰਦਨ ਧੂਮਰ ਬਿਧੁੰਸਨ ਆਦ ਕਥੇ ਰਕਤਾਸੁਰ ਮਰਦਨ ਚੰਡ ਚ ਕਰਦਨ ਦਾਨਵ ਅਰਦਨ ਬਿੜਾਲ ਬਧੇ ਸਰ ਧਾਰ ਬਿਵਰਖਣ ਦੁਰਜਨ ਤਰਖਣ ਅਤੋਲੇ ਅਮਰਖਣ ਧਰਮ ਤੁਜੇ ਤੂੰ ਰਾਜ ਸਰੋਣ ਸਰੋਣਤ ਚੁੰਸਨ ਸੁਭ ਨਿਪਾਤ ਨਿਸੁਭ ਮਥੇ ਜੈ ਜੈ ਹੋ ਸੀਮਾ ਖਾਸਨ ਮਰਦਨ ਆਦ ਅਨੀਰ ਅਗਾਦ ਕਥੇ ਤਵ ਪ੍ਰਸਾਦ ਪਾਦਲੀ ਛੰਦ ਤੁਮ ਕਹੋ ਦੇ ਸਰਬ ਵਿਚਾਰ ਜਿਮ ਕੀਓ ਆਪ ਕਰਤੇ ਪਸਾਰ ਜਦ ਵਿਆ ਭੂਤ ਪੈ ਅਨੰਤ ਤਉ ਕਹੋ ਜਥਾ ਮਾਤ੍ਰੈਣ ਤੰਤ ਕਰਤਾ ਕਰੀਮ ਕਾਦਰ ਕਿਰਪਾਲ ਅਦਵੈ ਭੂਤ ਪੈ ਦਿਆਲ ਦਾਤਾ ਦੁਰੰਤ ਦੁਖ ਦੋਖ ਰਾਜੇ ਨੇਤ ਨੇ ਸਭ ਵੇਦ ਕਾਤ ਕਈ ਊਚ ਨੀਚ ਕੀਨੋ ਮਨਾਉ ਸਭ ਵਾਰ ਪਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾ ਅਨੰਤ ਜਾਹਿ ਮਨ ਮੂੜ ਕਿਉ ਨਾ ਸੇਵੰਤ ਤਾਏ ਕਈ ਮੂੜ ਪੱਤਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਜ ਸਿਵੰਤ ਕਈ ਪਲਟ ਸੂਰਜ ਸਿਧਾ ਕਰਾਏ ਪ੍ਰਭ ਏਕ ਰੂਪ ਦਵੈ ਕੈ ਲਖਾਏ ਅਨਛਿਜ ਤੇਜ ਅਨ ਪੈ ਪ੍ਰਕਾਸ਼ ਦਾਤਾ ਦੁਰੰਤ ਅਦਵੈ ਅਨਾਸ ਸਭ ਰੋਗ ਸੋਗ ਤੇ ਰਾਤ ਰੂਪ ਅਨ ਭੈ ਅਕਾਲ ਅਛੈ ਸਰੂਪ ਕਰਨਾ ਨਿਧਾਨ ਕਾਮਲ ਕਿਰਪਾਲ ਦੁਖ ਦੋਖ ਹਰਤ ਦਾਤਾ ਦਿਆਲ ਅੰਜਨ ਅਨ ਅਨਪੰਜ ਨਾਦ ਜਲ ਥਲ ਪ੍ਰਭਾਉ ਸਰਬਤਰ ਸਾਥ ਜਿਹ ਜਾਤ ਪਾਤ ਨਹੀਂ ਭੇਦ ਪਰਮ ਜੇ ਰੰਗ ਰੂਪ ਨਹੀਂ ਏਕ ਧਰਮ ਏ ਸਤਰ ਮਿੱਤਰ ਤੂੰ ਏਕ ਸਾਰ ਅਛੈ ਸਰੂਪ ਅਬ ਚਲ ਅਪਾਰ ਜਾਨੀ ਨਾ ਜਾਏ ਜੇ ਰੂਪ ਰੇਖ ਕਹਿ ਬਾਸਤਾਸ ਕਹਿ ਕੌਣ ਭੇਖ ਕੈ ਨਾਮ ਤਾਸੈ ਕਵਣ ਜਾਤ ਜੇ ਸਤਰ ਮਿੱਤਰ ਨਹੀਂ ਪੁੱਤਰ ਭਰਾਤ ਕਰਣਾ ਨਿਧਾਨ ਕਾਰਨ ਸਰੂਪ ਜੇ ਚੱਕਰ ਚਿਹਨ ਨਹੀਂ ਰੰਗ ਰੂਪ ਜੇ ਖੇਦ ਭੇਦ ਨਹੀਂ ਕਰਮ ਕਾਲ ਸਭ ਜੀਵ ਜੰਤ ਕੀ ਕਰਤ ਪਾਲ ਉਰਧੰ ਬਿਰਾਤ ਸਿੱਧੰ ਸਰੂਪ ਬੁੱਧੰ ਅਪਾਲ ਜੁਧੰ ਅਨੂਪ ਜੇ ਰੂਪ ਰੇਖ ਨਹੀਂ ਰੰਗ ਰਾਗ ਅਨਛਿਜ ਧਿਆਨ ਅਨਪਿਜ ਆਦਾਗ ਜਲ ਥਮ ਹੀ ਬਨ ਤਨ ਦੁਰੰਤ ਜੇ ਨੇਤ ਨੇਤ ਨਿਸ ਦਿਨ ਉਚਰੰਤ ਪਾਇਓ ਨਾ ਜਾਏ ਜੇ ਪੈਰ ਪਾਰ ਨਾਨ ਦੋਖਦਾ ਤਾ ਉਦਾਰ ਕਈ ਕੋਟ ਇੰਦਰ ਜੇ ਪਾਨ ਹਾਰ ਕਈ ਕੋਟ ਰੁਦਰ ਜੁਗ ਯਾਦਵਾਰ ਕਈ ਵੇਦ ਵਿਆਸ ਬ੍ਰਹਮਾ ਅਨੰਤ ਜੇ ਨੇਤ ਨੇਤ ਨਿਸ ਦਿਨ ਉਚਰੰਤ ਤੋ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਿਪਾਲ ਕਰੈ ਨਿਤ ਸੰਤੋ ਵਾਰਗ ਨੀਮਨ ਗਾਰੈ ਪਛ ਪਸੂ ਨਗ ਨਾਗ ਨਰਾਧਪ ਸਰਬ ਸਮੈ ਸਭ ਕੋ ਪ੍ਰਤਿਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਇਆਲ ਦਇਆ ਨਿਤ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ ਦਾਹਤ ਹੈ ਦੁਖ ਦੋਖਨ ਕੋ ਦਲ ਦੁਜਨ ਕੇ ਪਲ ਮੈਂ ਦਲ ਡਾਰੈ ਖੰਡ ਅਖੰਡ ਪ੍ਰਚੰਡ ਪ੍ਰਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ਪਾਰ ਨਾ ਪਾਇ ਸਕੈ ਪਦਮਾਪਤੀ ਵੇਦ ਕਤੇਬ ਅਭੇਦ ਉਚਾਰੈ ਰੋਜ ਹੀ ਰਾਜ ਬਿਲੋਕਤ ਰਾਜਕ ਰੋਖ ਰੂਹਾਨ ਕੀ ਰੋਜੀ ਨਾ ਟਾਰੈ ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵੇਖ ਭਵਾਨ ਬਨਾਏ ਦੇਵ ਦੇਵ ਖਪੇ ਅਮੇਵ ਨਾ ਭੇਵ ਲਖਿਓ ਪ੍ਰਮ ਸਿਓ ਪਰਮਾਏ ਵੇਦ ਪੁਰਾਨ ਕਤੇਬ ਕੁਰਾਨ ਹਸੇਵ ਥਕੇ ਕਰ ਹਾਥ ਨਾ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਾਤਿਸਿਓ ਕਿਨ ਸ੍ਰੀ ਪਦਮਾਪਤੀ ਪਾਏ ਆਦ ਅਨੰਤ ਅਗਾਧ ਅਦਵੈਕ ਸੋ ਭੂਤ ਭਵਿਖ ਭਵਾਨ ਭੈ ਹੈ ਅੰਤ ਬਿਹੀਨ ਅਨਾਤਮ ਆਪ ਅਦਾਗ ਅਦੋਖ ਅਛਿਦਰ ਅਛੈ ਹੈ ਲੋਗਨ ਕੇ ਕਰਤਾ ਹਰਤਾ ਜਲ ਮੈਂ ਥਲ ਮੈਂ ਭਰਤਾ ਪ੍ਰਭ ਵੈ ਹੈ ਦੀਨ ਦਇਆਲ ਦਇਆ ਕਰ ਸ੍ਰੀ ਪਤੇ ਸੁੰਦਰ ਸ੍ਰੀ ਪਦਮਾਪਤੀ ਹੈ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ ਦੇਹ ਵਿਹੀਨ ਸਨੇਹ ਸਭੋ ਤਨ ਨੇਹ ਬਿਰਕਤਾ ਗਹਿ ਅਛੈ ਹੈ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪ ਦਿਲੈ ਹੈ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਨ ਪਾਵੈ ਰਾਖਤ ਹੈ ਆਪਣੋ ਦੈ ਕਰ ਪਾਪ ਸੰਭੂ ਨ ਭੇਟਨ ਪਾਵੈ ਔਰ ਕੀ ਬਾਤ ਕਹਾ ਕਹ ਤੋ ਸੋ ਸੋ ਪੇਟੀ ਕੇ ਪਟ ਬੀਜ ਬਚਾਵੈ ਜਚ ਭੁਜੰਗ ਸੋ ਦਾਨਵ ਦੇਵ ਭੇਵ ਤੁਮੈ ਸਭ ਹੀ ਕਰ ਧਿਆਵੈ ਭੂਮ ਆਕਾਸ ਪਤਾਲ ਰਸਾਤਲ ਜਚ ਭੁਜੰਗ ਸਭੈ ਸਿਰ ਨਿਆਵੈ ਪਾਇ ਸਕੈ ਨੀ ਪਾਰ ਪ੍ਰਵਾਹੂ ਕੋ ਨੇਤ ਹੀ ਨੇਤਾ ਵੇਦ ਬਤਾਵੈ ਖੋਜ ਥਕੇ ਸਭ ਹੀ ਖੁਜਿਆ ਹਾਰ ਪਰੇ ਹਰਿ ਹਾਥ ਨ ਆਵੈ ਨਾਰਦ ਸੇ ਚਤੁਰਾਨਨ ਸੇ ਰੁਮਨਾਰਿਖ ਸੇ ਸਭ ਹੂ ਮਿਲ ਗਾਇਓ ਵੇਦ ਕਤੇਵ ਨਾ ਭੇਦ ਲਖਿਓ ਸਭ ਹਾਰ ਪਰੇ ਹਰਿ ਹਾਥ ਨ ਆਇਓ ਪਾਇ ਸਕੈ ਨਹੀਂ ਪਾਰੂ ਮਾਪਤੀ ਸਿਧ ਸਨਾਥ ਸਨੰਤਨ ਧਿਆਇਓ ਧਿਆਨ ਕਰੋ ਤੇ ਕੋ ਮਨ ਮਹਿ ਜੇ ਕੋ ਅਮਿਤੋ ਸਵੈ ਜਗ ਛਾਇਓ ਵੇਦ ਪੁਰਾਨ ਕਤੇਵ ਕੁਰਾਨ ਭੇਦ ਨਿਰਪਾਨ ਸਵੈ ਪਜਿਆਰੇ ਭੇਦ ਨਾ ਪਾਇ ਸਕਿਓ ਅਨ ਭੇਦ ਕੋ ਖੇਦ ਤਹੈ ਅਨਛੇਦ ਪੁਕਾਰੇ ਰਾਗ ਨਾ ਰੂਪ ਨਾ ਰੇਖ ਨਾ ਰੰਗ ਨਾ ਸਾਖ ਨਾ ਸੋਗ ਨਾ ਸੰਗ ਤਿਹਾਰੇ ਆਦ ਅਨਾਦ ਅਗਾਦ ਅਪੇਖ ਅਦਵੈਖ ਜਪਿਓ ਤਿਨਹੀ ਕੁਲ ਤਾਰੇ ਤੀਰਥ ਕੋਟ ਕੀਏ ਇਸਨਾਨ ਦਿਏ ਬਹੁਦਾਨ ਮਹਾਬ੍ਰਤ ਧਾਰੇ ਦੇਸ ਫਿਰਿਓ ਕਰ ਭੇਸ ਤਪੋ ਤਨ ਕੇਸ ਤਰੇ ਨਾ ਮਿਲੇ ਹਰਿ ਪਿਆਰੇ ਆਸਨ ਕੋਟ ਕਰੇ ਅਸ਼ਟਾਂਗ ਤਰੇ ਬਹੁ ਨਿਆਸ ਕਰੇ ਮੁਖ ਕਾਰੇ ਦੀਨ ਦਇਆਲ ਅਕਾਲ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤਵ ਪ੍ਰਸਾਦ ਕਿਵਿਤ ਅਤਰ ਕੇ ਚਲਈਆ ਛਿਤ ਛਤਰ ਕੇ ਧਰਈਆ ਛਤਰ ਧਾਰਿਓ ਕੇ ਛਲਈਆ ਮਹਾ ਸਤਰਨ ਕੇ ਸਾਲ ਹੈ ਦਾਨ ਕੇ ਦਵਈਆ ਮਾ ਮਾਨ ਕੇ ਵਢਈਆ ਅਵਸਾਨ ਕੇ ਦਵਈਆ ਹੈ ਕਟਈਆ ਜਮ ਜਾਲ ਹੈ ਜੁੱਧ ਕੇ ਜਤਈਆ ਵਿਰੁੱਧ ਕੇ ਮਟਈਆ ਮਹਾ ਬੁੱਧ ਕੇ ਦਵਈਆ ਮਹਾ ਮਾਨ ਹੂ ਕੇ ਮਾਨ ਹੈ ਗਿਆਨ ਹੂ ਕੇ ਗਿਆਤਾ ਮਹਾ ਬੁੱਧ ਦਾ ਕੇ ਦਾਤਾ ਦੇਵ ਕਾਲ ਹੂ ਕੇ ਕਾਲ ਮਹਾ ਕਾਲ ਹੂ ਕੇ ਕਾਲ ਹੈ ਪੂਰਬੀ ਨ ਪਾਰ ਪਾਵੇ ਹਿੰਗਲਾ ਹਿਮਾਲਾ ਤਿਆਵੇ ਗੋਰ ਗਰਦੇ ਦੀ ਗੁਣ ਗਾਵੇ ਤੇਰੇ ਨਾਮ ਹੈ ਜੋਗੀ ਜੋਗ ਸਾਧੈ ਪਉਣ ਸਾਧਨਾ ਕਤੇਕ ਬਾਦੈ ਆਰਬ ਕੇ ਆਰਬੀ ਅਰਾਧੈ ਤੇਰੇ ਨਾਮ ਹੈ ਫਰਾ ਕੇ ਫਿਰੰਗੀ ਮਾਨੈ ਕੰਧਾਰੀ ਕੁਰੇ ਸੀ ਜਾਣੈ ਪਛਮ ਕੇ ਪਛਮੀ ਪਛਾਨੈ ਨਿਜ ਕਾਮ ਹੈ ਮਰਹੱਟਾ ਮਘੇਲੇ ਤੇਰੀ ਮਾਨਸੋ ਤਪੱਸਿਆ ਕਰੈ ਦਿਲਵੈ ਤਲੰਗੀ ਪਹਚਾਨੈ ਧਰਮ ਧਾਮ ਹੈ ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ ਚਲਤ ਹੈ ਰੋ ਕੇ ਰੋਹੇਲੇ ਮਾਗ ਦੇਸ ਕੇ ਮਘੇਲੇ ਬੀਰ ਭੰਗ ਸੀ ਬੰਦੇਲੇ ਪਾਪ ਪੁੰਜ ਕੋ ਮਲਤ ਹੈ ਗੋਖਾ ਗੁਣ ਗਾਵੇ ਚੀਨ ਮਚੀਨ ਕੇ ਸੀਸ ਨਿਆਵੇ ਤਿਬਤੀ ਤੇ ਆਏ ਦੋਖ ਦੇਹ ਕੇ ਦਲਤ ਹੈ ਜਿਨੈ ਤੋਹੇ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ ਸਰਬ ਧਨ ਤਾਮ ਫਲ ਫੂਰ ਸੋ ਫਲਤ ਹੈ ਦੇਵ ਦੇਵਤਾਨ ਕੋ ਸੁਰੇਸ਼ ਦਾਨਵਾਨ ਕੋ ਮਹੇਸ਼ ਗੰਗ ਧਾਨ ਕੋ ਅਭੇਸ ਕਹੀ ਆਤੁ ਹੈ ਰੰਗ ਮੈਂ ਰੰਗੀਨ ਰਾਗ ਰੂਪ ਮੈਂ ਪ੍ਰਵੀਨ ਔਰ ਕਾਹੂ ਪੈ ਨਾ ਦੀਨ ਸਾਧ ਅਧੀਨ ਕਹੀਆ ਤੁਹੈ ਪਾਈਐ ਨਾ ਪਾਰ ਤੇਜ ਪੁੰਜ ਮੈਂ ਅਪਾਰ ਸਰਬ ਵਿਦਿਆ ਕੇ ਉਦਾਰ ਹੈ ਅਪਾਰ ਕਹੀਆ ਤੁਹੈ ਹਾਥੀ ਕੀ ਚਿੰਘਾਰ ਪਲ ਪਾਛੈ ਪਹੁੰਚਤ ਤਾਹੇ ਚੀਟੀ ਕੀ ਪੁਕਾਰ ਪਹਿਲੇ ਹੀ ਸੁਨਿਆ ਤੁਹੈ ਕੇਤੇ ਇੰਦਰ ਦਵਾਰ ਕੇਤੇ ਬ੍ਰਹਮਾ ਮੁਖ ਚਾਰ ਕੇਤੇ ਕ੍ਰਿਸ਼ਨਾ ਅਵਤਾਰ ਕੇਤੇ RAM ਕਹੀਆ ਤੁਹੈ ਕੇਤੇ ਸਾਸ ਰਾਸੀ ਕੇਤੇ ਸੂਰਜ ਪ੍ਰਕਾਸੀ ਕੇਤੇ ਮੁੰਡਿਆ ਉਦਾਸੀ ਜੋਗ ਦਵਾਰ ਦਹੀਆ ਤੁਹੈ ਕੇਤੇ ਮਹਾਦੀਨ ਕੇਤੇ ਵਿਆਸ ਸੇ ਪ੍ਰਵੀਨ ਕੇਤੇ ਕੁਮੇਰ ਕੁਲੀਨ ਕੇਤੇ ਜਛ ਕਹੀਆ ਤੁਹੈ ਕਰਤੇ ਹੈ ਵਿਚਾਰ ਪੈ ਨਾ ਪੂਰਨ ਕੋ ਪਾਵੈ ਪਾਰ ਤਾਹੀ ਤੇ ਅਪਾਰ ਨਿਰਾਧਾਰ ਲਹੀਆ ਤੁਹੈ ਪੂਰਨ ਅਵਤਾਰ ਨਿਰਾਧਾਰ ਹੈ ਨਾ ਪਾਰਾਵਾਰ ਪਾਈਐ ਨਾ ਪਾਰ ਪੈ ਅਪਾਰ ਕਹਿ ਬਖਾਨੀਐ ਅਦਵੈ ਅਬਨਾਸੀ ਪਰਮ ਪੂਰਨ ਪ੍ਰਕਾਸੀ ਮਹਾਰੂਪ ਹੂ ਕੇ ਰਾਸੀ ਹੈ ਅਨਾਸੀ ਕਹਿ ਕਹਿ ਮਾਨੀਐ ਜੰਤਰ ਹੂ ਨਾ ਜਾਤ ਜਾ ਕੀ ਬਾਪ ਹੂ ਨਾ ਮਾਇ ਤਾ ਕੀ ਪੂਰਨ ਪ੍ਰਭਾ ਕੀ ਸੋ ਛਟਾ ਕੈ ਅਨੁਮਾਨੀਐ ਤੇਜ ਹੂ ਕੋ ਤੰਤਰ ਹੈ ਕੇ ਰਾਜ ਸੀ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਨਜੰਤਰ ਕਹਿ ਕਹਿ ਜਾਨੀਐ ਤੇਜ ਹੂ ਕੋ ਤਾਰ ਹੈ ਕੇ ਰਾਜ ਸੀ ਕੋ ਸਾਰ ਹੈ ਕੇ ਸੁਧਤਾ ਕੋ ਘਰ ਹੈ ਕੇ ਸਿਧਤਾ ਕੀ ਸਾਰ ਹੈ कामना की खान है के साधना की शान है विरक्तता की बान है के बुद्ध को उदार है सुंदर स्वरूप है के भूपन को भूप है के रूप हूँ को रूप है कुमत को प्रहार है दीनन को दाता है गनीमन को गारक है साधन को रक्षक है गुणन को पार है सिद्ध को स्वरूप है के बुद्ध को विभूत है के क्रुद्ध को अभूत है के अक्षय अविनाशी है काम को कुनिंदा है के खूबी को दहिंदा है गनीमन जरिंदा है के तेज को प्रकाशी है काल हूँ के काल है के सत्रन के साल हैं के मित्रन को पोखत है के वृद्धता की बासी हैं जोग हूँ को जंत्र हैं के तेज हूँ को तंत्र हैं के मोहनी को मंत्र हैं के पूर्ण प्रकाशी है रूप को निवास है के बुद्ध को प्रकाश है के सिद्धता को वास है के बुद्धू को घर हैं देवन को देव है के निरंजन अभेव है अदेवन को देव है के शुद्धता को सार है जान को बचैया है मान को दवैया है जमजाल को कटैया है के कामना को कर है तेज को प्रचंड है अखंडन को खंड है महीपन को मंड है के स्त्री है नानार है विश्व को परण है के अपदा को हरण है के सुख को करण है के तेज को प्रकाश है ਪਾਈਐ ਨਾ ਪਾਰ ਪਾਰਾ ਵਾਰ ਹੂੰ ਕੋ ਪਾਰ ਜਾ ਕੋ ਕੀਜਤ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ ਹਿੰਗਲਾ ਹਿਮਾਲੈ ਗਾਵੈ ਹਵਸੀ ਹਲੱਬੀ ਤਿਆਵੈ ਪੂਰਬੀ ਨਾ ਪਾਰ ਪਾਵੇ ਆਸਾ ਤੇ ਅਨਾਸ ਹੈ ਦੇਵਨ ਕੋ ਦੇਵ ਮਹਾਦੇਵ ਹੂੰ ਕੇ ਦੇਵ ਹੈ ਨਿਰੰਜਨ ਅਪੇਵ ਨਾਥ ਅਦਵੈ ਅਬਨਾਸ ਹੈ ਅੰਜਨ ਬਿਹੀਨ ਹੈ ਨਿਰੰਜਨ ਪ੍ਰਵੀਨ ਹੈ ਕੇ ਸੇਵਕ ਅਧੀਨ ਹੈ ਕਟਈਆ ਜਮ ਜਾਲ ਕੇ ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵਨਾਥ ਭੂਮ ਕੇ ਪੁਜਈਆ ਹੈ ਮੁਹਈਆ ਮਹਾ ਬਾਲ ਕੇ ਰਾਜਨ ਕੇ ਰਾਜਾ ਮਹਾ ਸਾਜ ਹੂੰ ਕੇ ਸਾਜਾ ਮਹਾ ਜੋਗ ਹੂੰ ਕੇ ਜੋਗ ਹੈ ਧਰਈਆ ਦ੍ਰੁਮ ਛਾਲ ਕੇ ਕਾਮਨਾ ਕੇ ਕਰ ਹੈ ਕੁਬੁੱਧਤਾ ਕੋ ਹਾਰ ਹੈ ਕੇ ਸਿੱਧਤਾ ਕੇ ਸਾਥੀ ਹੈ ਕੇ ਕਾਲ ਹੈ ਕੁਚਾਲ ਕੇ ਛੀਰ ਕੈਸੀ ਛੀਰਾ ਵਦ ਛਾਜ ਕੈਸੀ ਛਤਰਾ ਨੇਰ ਛਪਾ ਕਰ ਕੈਸੀ ਛਬ ਕਾਲ ਇੰਦਰੀ ਕੇ ਕੂਲ ਕੇ ਹੰਸਨੀ ਸੀ ਨੂੰ ਹੀਰਾ ਸੀ ਹੁਸੈਨਾਬਾਦ ਗੰਗਾ ਕਹਿ ਸੀ ਧਾਰ ਚਲੀ ਸਾਤੋ ਸਿੰਧ ਰੂਲ ਕੇ ਪਾਰਾ ਸੀ ਪਲਾਉ ਗੜ ਰੂਪਾ ਕਹਿ ਸੀ ਰਾਮਪੁਰ ਸੋਰਾ ਸੀ ਸੁਰੰਗਾਬਾਦ ਨੀਕੇ ਰਹੀ ਝੂਲ ਕੇ ਚੰਪਾ ਸੀ ਚੰਦੇਰੀ ਕੋਟ ਚਾਂਦਨੀ ਸੀ ਚਾਂਦਾਗੜ ਕੀਰਤੇ ਤਿਹਾਰੀ ਰਹੀ ਮਾਲਤੀ ਸੀ ਫੂਲ ਕੇ ਫਟਕ ਸੀ ਕੈਲਾਸ ਕਮਾਉ ਗੜ ਕਾਂਸੀਪੁਰ ਸੀਸਾ ਸੀ ਸੁਰੰਗਾਬਾਦ ਨੀਕੇ ਸੋਹੀਆ ਤੋ ਹੈ हिमा सीख हिमालय हर हार सीख लब्बा नेर हंस कह सी हाजीपुर देखे मोहिया तो है चंदन सी चंपावती चंद्रमा सी चंद्रागिर चांदनी सी चांदागढ़ जौन जोहिया तो है गंगा सम गंग धार बकान सी बुलंदाबाद कीर्त तिहारी की उजियारी सोहिया तो है फरासी फिरंगी फरासीस के दुरंगी मकरान के मृदंगी तेरे गीत गाई तो है ਪਖਰੀ ਕੰਧਾਰੀ ਗੋਰ ਗਖਰੀ ਗਰਦੇ ਜਾਚਾਰੀ ਪੌਣ ਕੇ ਆਹਾਰੀ ਤੇਰੋ ਨਾਮ ਧਿਆਈਆ ਹੈ ਪੂਰਬ ਪਲਾਉ ਕਾਮ ਰੂਪ ਹੋ ਕਮਾਉ ਸਰਬ ਠੌਰ ਮੈਂ ਵਿਰਾਜੈ ਜਹਾ ਜਹਾ ਜਾਈਆ ਹੈ ਪੂਰਨ ਪ੍ਰਤਾਪੀ ਜੰਤਰ ਮੰਤਰ ਤੇ ਅਤਾਪੀ ਨਾਥ ਕੀਰਤ ਤਿਹਾਰੀ ਕੋ ਨਾ ਪਾਰ ਪਾਈਆ ਹੈ ਤੋ ਪ੍ਰਸਾਦ ਪਾਧੜੀ ਛੰਦ ਅਦਵੈ ਅਨਾਸਾਸਨ ਅਡੋਲ ਅਦਵੈ ਅਨੰਤ ਉਪਮਾ ਤੋਰ ਅਛੈ ਸਰੂਪ ਅਭਿਅਕਤ ਨਾਥ ਆਜਾਨ ਬਾਹੋ ਸਰਬਾ ਪ੍ਰਮਾਤ ਜਹ ਤਾ ਮਹੀਪ ਬਨ ਤਨ ਪਰ ਫੁੱਲ ਸੋ ਭਾਵ ਸੰਤ ਜਹ ਤਾ ਪਰ ਡੋਲਨ ਬਨ ਤਨ ਦੁਰੰਤ ਖਗ ਮ੍ਰਿਗ ਮਹਾਨ ਜਹ ਤਾ ਪਰ ਫੁੱਲ ਸੁੰਦਰ ਸੁਜਾਨ ਫੁੱਲ ਤੰਗ ਪਰ ਫੁੱਲ ਲਹਿ ਲੈਤ ਮੋਰ ਸਿਰ ਟੁਰੈ ਜਾਨ ਮਨ ਮਥਾ ਚੌਰ ਕੁਜਰਤ ਕਮਾਲ ਰਾਜ ਕਰੀਮ ਕਰਨਾ ਨਿਧਾਨ ਕਾਮਲ ਕਰੀਮ ਜਹ ਤਾ ਵਿਲੋਕ ਤਾ ਤਾ ਪਰ ਸੋਹ ਆਜਾਨੋ ਬਾਹੋ ਅਮਿਤੋਜ ਮੋਹ ਰੋਸੰ ਬਿਰਾਤ ਕਰੁਣਾ ਨਿਧਾਨ ਜਹਤਾ ਵਰ ਫੁੱਲ ਸੁੰਦਰ ਸੁਜਾਨ ਬਣ ਤਨ ਮਹੀਬ ਜਲ ਥਲ ਮਹਾਨ ਜਹਤਾ ਪ੍ਰਸੋਹ ਕਰੁਣਾ ਨਿਧਾਨ ਜਗ ਮਗਤ ਤੇਜ ਪੂਰਨ ਪ੍ਰਤਾਪ ਅੰਬਰ ਜਮੀਨ ਦੇਹ ਜਬਦ ਜਾਪ ਸਾਤੋ ਆਕਾਸ ਸਾਤੋ ਅਵਤਾਰ ਬਿਥਰਿਓ ਅਦਿਸ਼ਟ ਜਿਹ ਕਰਮਜਾਰ ਉਸਤ ਸੰਪੂਰਨੰ